ਸਿੱਧੀ ਬੋਲੀ ਦੇ ਵਿੱਚ ਪ੍ਰੇਮ ਆਪਣੀ ਬੋਲੀ ਵਿੱਚ ਪ੍ਰੇਮ ਜਦ ਪ੍ਰੇਮ ਕੀ ਉਤਨੀ ਹੀ ਪ੍ਰਭ ਪਾਇਓ ਕਹਿੰਦੇ ਲਈ ਆਸ਼ਕੀ ਵਾਲੀ ਗੱਲ ਕਰਦੇ ਨੇ ਆ ਜਿਹੜੇ ਦੂਏ ਲੱਗੇ ਹੋਏ ਨੇ ਹੁਣ ਕਈ ਗਾਉਣ ਵਾਲੇ ਇਹ ਵੀ ਇਹੀ ਪ੍ਰਚਾਰ ਇਹ ਵੀ ਕਹਿੰਦੇ ਨੇ ਸਾਡੀ ਭਗਤੀ ਹੈ ਕਿਹੜੀ ਆਸ਼ਕੀ ਹੈ ਕਿਹੜੀ ਆਸ਼ਕੀ ਦੀ ਗੱਲ ਕਰਦੇ ਦੂਜੇ ਲੱਗੇ ਜਾਏ ਜਿਹੜੀ ਬਾਹਰ ਮੁਖੀ ਹੈ ਇਹਦਾ ਮਤਲਬ ਹੈ ਬਾਹਰਲੇ ਸਰੀਰ ਨਾਲ ਉਹਨਾਂ ਪ੍ਰਚਾਰ ਕਰ ਰਹੇ ਹੋ ਤੁਸੀਂ ਉਹਦੀ ਰੇਂਜ ਵਿੱਚ ਕਿਹੜੇ ਆਉਂਦੇ ਵੀਰ ਰਾਜੇ ਦਾ ਘਟਾ ਕਿਥਾ ਲਿਖ ਮਾਰਿਆ ਜੀ ਉਹ ਕੀ ਸੀ ਸਰੀਰ ਦਾ ਤਾਂ ਖੜੇ ਸੀ ਤੁਸੀਂ ਇਹ ਤਾਂ ਮਾਇਆ ਦੀ ਗੱਲ ਸੀ ਸਾਰੀ ਆਤਮਾ ਦੀ ਕਿੱਥੇ ਗੱਲ ਸੀ ਆਪਾਂ ਨੂੰ ਦੋਹਾਂ ਨੂੰ ਆਤਮਾ ਦਾ ਗਿਆਨ ਹੈ ਆਤਮ ਗਿਆਨ ਤਾਂ ਦੋਹਾਂ ਕੋਲੇ ਨਹੀਂ ਦੂਜੇ ਲੱਗੇ ਜਾਏ ਲੱਗੇ ਤਾਂ ਮਾਇਆ ਨਾਲ ਜੁੜੇ ਹੋਏ ਨੇ ਤਾਂ ਇਹ ਤਾਂ ਰੂਪੇ ਹੈ ਦੋਸਤੀ ਹੈ ਆਤਮਾ ਦੀ ਆਤਮਾ ਨਾਲ ਨਹੀਂ ਆਤਮਾ ਪ੍ਰਾਤਮਾ ਦੀ ਨਹੀਂ ਹੈ ਦੋਏ ਨਾਲ ਸੰਤਰ ਦੋਏ ਨਾਲ ਸੰਤਰ ਰੂਪ ਵੀ ਨਾਲ ਸੰਤਾ ਕਾਮਨਾ ਵੀ ਨਾਲ ਸੰਤਰ ਤੇ ਦੋਸਤੀ ਵੀ ਨਾਲ ਸੰਤਰ ਹੈ ਵਿਖੇ ਕੋ ਰੂਪ ਦੇਖੇ ਦੁਨੀਆ ਨਾਸਵੰਤ ਹੋ ਗਿਆ ਕਾਮਰਾ ਦਾ ਨਾਸਵੰਤ ਹੈ ਹੀ ਉਹ ਕਿਤਾ ਨਾਸਵੰਤ ਹੈ ਇਸੇ ਜਨਾ ਚ ਸੌ ਜਾਂਦਾ ਜਾਂ ਮਰ ਜਾਂਦੀ ਹੈ ਕਾਮਰਾ ਬੇਹੋਸ਼ ਦੀ ਕਾਮਨਾ ਮਰੀ ਹੋਈ ਹੈ ਤਾਂ ਰੋਜ਼ ਮਰਦੀ ਹੈ ਕਈ ਕਈ ਵਾਰ ਇਹਦਾ ਕੀ ਹੈ ਤੇ ਗੱਲ ਹੀ ਕੁਝ ਰੂਪ ਵੀ ਮਰਦਾ ਹੈ ਪਲ ਪਲ ਮਰਦਾ ਹੈ ਪਰ ਬਦਲਦਾ ਹੈ ਪਲ ਪਲ ਟੋਏ ਨਾਲ ਬੰਦ ਨੇ ਜਿਹੜੀ ਆਸਕੀ ਨੂੰ ਲਈ ਫਿਰਦੇ ਨੇ ਹਾਂਜੀ ਇੱਕ ਨਹੀਂ ਆਸਕੀ ਦੂਜੇ ਲਗੇ ਜਾਏ ਦੂਜੇ ਨੂੰ ਮਿਲਾ ਕੇ ਆਪਣੇ ਆਪ ਨਾਲ ਅੰਦਰ ਕਿਉਂ ਜੁੜਿਆ ਆਸਕੀ ਆ ਆਪਣੇ ਆਪ ਨਾਲ ਜੁੜਨਾ ਇੱਕ ਹੋਣਾ ਤੂੰ ਦੂਜੇ ਨਾਲ ਜੁੜ ਗਿਆ ਜਾ ਕੇ ਜਿਹੜਾ ਉਹ ਵੀ ਜਿਹੜਾ ਖਾਨਵੀਰ ਤੂੰ ਜਿਹੜਾ ਖਾਣਾ ਨਹੀਂ ਤੇ ਦੂਜਾ ਸਰੀਰ ਬਾਹਲਾ ਸਰੀਰ ਨਾ ਮਾਇਆ ਮਾਇਆ ਜੀ ਦੋਸਤੀ ਨਹੀਂ ਹੁੰਦੀ ਮਾਇਆ ਸੱਚ ਨਹੀਂ ਮਾਇਆ ਝੂਠ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਚ ਸਚਾਈ ਕਿੱਥੇ ਹੁੰਦੀ ਹੈ ਫਿਰ ਦੋਸਤੀ ਤੁਸੀਂ ਉਹਨੂੰ ਨੌਕ ਵਿੱਚ ਦੇਤਾ ਦੋਏ ਪਾਸੇ ਸੱਚ ਹੋਵੇ ਦੋਏ ਤਰ੍ਹਾਂ ਨਾਸਵੰਤ ਨਾ ਹੋਣ ਉੱਥੇ ਦੋਸਤੀ ਹੁੰਦੀ ਹੈ ਦੋਵੇਂ ਤਰ੍ਹਾਂ ਜੋ ਕੋਈ ਨਾ ਮਰੇ ਜਿਹੜਾ ਦੋਸੀ ਉਹਨੂੰ ਮਿਲੇ ਨਾ ਤਾਂ ਪਰਮੇਸ਼ਰ ਮਰਦਾ ਨਾ ਆਤਮਾ ਮਰਦੀ ਹੈ ਪਹਿਲਾਂ ਦੁਆ ਜੇ ਦੋਸਤੀ ਹੋ ਸਕਦੀ ਹੋਰ ਵੀ ਕਿਤੇ ਹੋ ਸਕਦੀ ਹੋਰ ਹੋਏ ਨਹੀਂ ਸਕਦੀ ਕਿਤੇ ਜਿਹਨ ਪ੍ਰੇਮ ਕੀਓ ਤੇਰੀ ਹੀ ਪ੍ਰਭ ਨਾ ਤਾਂ ਪ੍ਰਭ ਮਰਦਾ ਨਾ ਪ੍ਰੇਮ ਕਰਨ ਵਾਲਾ ਮਰਦਾ ਉਹਨੇ ਪ੍ਰਭ ਪਾ ਲਿਆ ਨਾ ਪ੍ਰਭ ਦੀ ਪਰਮ ਨਾਲ ਜੁੜ ਗਿਆ ਨਾ ਦੂਜੇ ਲੱਗਾ ਜਾਏ ਨਾਨਕ ਆਸਕ ਕੰਢੀ ਹੈ ਸਾਦੀ ਰਹਿ ਸਮਾਇ ਜਿਹੜਾ ਸਦਾ ਸਮਾਇਆ ਰਹਿੰਦਾ ਨਾ ਆਪਣੇ ਮੂਲ ਦੇ ਵਿੱਚ ਜਿਹੜਾ ਸਦਾ ਸ਼ਬਦ ਗੁਰੂ ਜੀ ਸਮਾਇਆ ਰਹਿੰਦਾ ਉਹ ਆਜਦਾ ਉਹ ਤਾਂ ਸੰਸਾਰ ਜੋ ਬਾਹਰ ਕੱਢਿਆ ਹੋਇਆ ਉਹਦਾ ਜਿਉਂਦਾ ਹੀ ਉਹ ਸੰਸਾਰ 'ਚ ਹੈ ਉਹ ਨਹੀਂ ਸੰਸਾਰ ਨਾਸਵੰਤ ਹੈ ਉਹ ਜਿਉਂਦਾ ਹੀ ਸੰਸਾਰ ਤੋਂ ਬਾਹਰ ਹੈ ਨਾਸਵੰਤ ਜਗ੍ਹਾ ਹੀ ਨਹੀਂ ਹੈ ਉਹ ਲੱਗਦਾ ਹੋਊ ਤੁਹਾਨੂੰ ਸਰੀਰ ਉਹਦਾ ਨਾਸਵੰਤ ਲੱਛਣ ਹੈ ਸਰੀਰ ਕਰਕੇ ਨਾਸਵੰਤ ਹੈ ਉਹ ਆਤਮਾ ਕਰਕੇ ਨਾਸਵੰਤ ਨਹੀਂ ਹੈ ਉਹ ਹਰ ਕਾ ਸੇਵਕ ਸੋ ਹਰ ਜਿਆ ਭੇਦ ਨਾ ਜਾਣੋ ਸੁਣ ਲਿਆ ਗੁਰੂ ਕਾ ਸਰੀਰ ਜ਼ਰੂਰ ਨਾਸਵੰਤ ਹੈ ਉਹਦਾ ਮਨੁੱਖਾ ਸਰੀਰ ਨਾਲ ਕੀ ਸੰਬੰਧ ਹੈ ਸਾਡੀ ਰਹਿ ਸਮਾਏ ਸਾਡੇ ਸਮਾਇਆ ਹੋਇਆ ਤਾਂ ਜਿਹੜਾ ਸਮਾਇਆ ਹੋਇਆ ਸਾਡੇ ਹੀ ਹੈ ਉਹ ਸਮਾਇਆ ਕਿੱਥੇ ਸਮਾਇਆ ਹੋਇਆ ਫਿਰ ਮਾਇਆ ਦੇ ਲਿਪਤ ਨਹੀਂ ਨਾ ਹੋ ਸਕਦਾ ਜੇ ਉਹਦੇ ਚ ਸਮਾਇਆ ਤਾਂ ਮਾਇਆ ਚ ਨਹੀਂ ਸਮਾਇਆ ਹੋਇਆ ਜੇ ਸਾਡੇ ਹੀ ਸਮਾਇਆ ਹੋਇਆ ਤਾਂ ਮਾਇਆ ਤਾਂ ਫਿਰ ਮਾਇਆ ਦਾ ਸੰਪਰਕ ਨਹੀਂ ਉਹਦੇ ਨਾਲ ਮਾਇਆ ਲਿਪਤਾ ਹੋ ਗਿਆ ਜੋ ਸਾਡੇ ਹੀ ਰਹਿ ਸਮਾਇਆ ਦਾ ਮਤਲਬ ਹੈ ਮਾਇਆ ਤੋਂ ਲਿਖਿਆ ਹੋ ਉਹਨੂੰ ਕਹਿੰਦਾ ਜੀਵਨ ਮੁਕਤ ਸੋ ਆਖੀਆ ਮਰ ਜੀਵੇ ਮਰਿਆ ਤੇ ਮਰ ਕੇ ਜੋਤਾ ਵੀ ਹੋ ਚੁੱਕਿਆ ਉਹ ਸਰੀਰ ਜ਼ਰੂਰ ਹੈਗਾ ਸਰੀਰ ਉਹਦੀ ਦ੍ਰਿਸ਼ਟੀ ਨਾਲ ਚੱਲਦਾ ਪਾਸ ਕਿਰਪਾ ਦ੍ਰਿਸ਼ਟੀ ਨਾਲ ਚੱਲਦਾ ਹੈ ਚੱਲੀ ਜਾਂਦਾ ਸੋਚਿਆ ਨਾ ਖਿਆਲ ਕਰਕੇ ਹੀ ਆਦਮੀ ਮਾਇਆ ਜਾਂ ਖਿਆਲ ਕਰਕੇ ਹੀ ਹੈ ਖਿਆਲ ਹੈ ਖਿਆਲ ਕਰਕੇ ਮਾਇਆ ਦੇ ਵਿੱਚ ਖਿਆਲ ਕਰਕੇ ਸੱਚ ਨਾਲ ਜੁੜਿਆ ਹੈ ਖਿਆਲ ਕਰਕੇ ਝੂਠ ਨਾਲ ਜੁੜਦਾ ਹੈ ਜਦੋਂ ਖਿਆਲ ਹੈ ਸੱਚ ਨਾਲ ਜੁੜਿਆ ਹੈ ਝੂਠ ਨਾਲ ਜੁੜਿਆ ਹੋਇਆ ਹੈ ਝੂਠ ਵਾਲਾ ਖਿਆਲ ਇੱਛਾ ਪੈਦਾ ਹੀ ਨਹੀਂ ਹੁੰਦੀ ਠੀਕ ਹੈ ਇੱਛਾ ਜਦੋਂ ਪੈਦਾ ਹੋ ਜਦ ਵਜੂ ਇਹਦਾ ਚੰਗੇ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸ਼ਕੀ ਚੰਗੇ ਨੂੰ ਚੰਗਾ ਕਰਕੇ ਮੰਨਣਾ ਚਾਹੀਦਾ ਜਿਹੜਾ ਚੰਗਾ ਹੈ ਉਹ ਚੰਗਾ ਕਰਕੇ ਮੰਨਣਾ ਚਾਹੀਦਾ ਜੇ ਕੋਈ ਖਿਆਲ ਚੰਗਾ ਹੈ ਉਹ ਵੀ ਚੰਗਾ ਮੰਨਣਾ ਚਾਹੀਦਾ ਜਿਹਦੇ ਖਿਆਲ ਚੰਗੇ ਨੇ ਉਹ ਬੰਦਾ ਵੀ ਚੰਗਾ ਮੰਦਾ ਮੰਦਾ ਹੋਏ ਜਿਹੜਾ ਬੁੱਤੇ ਖਿਆਲ ਵਾਲਾ ਉਹ ਬੰਦਾ ਇਹ ਹੁੰਡੀ ਹੈਗਾ ਤਾਂ ਹੋ ਜੂਗਾ ਜੇ ਬੰਦੇ ਚੰਗੇ ਆਦਮੀ ਚ ਬੰਦੇ ਖਿਆਲ ਪੈਦਾ ਹੋ ਜਾਣ ਤਾਂ ਕਿ ਅੱਜ ਬੰਦਾ ਨਹੀਂ ਕਰੂ ਬੰਦਾ ਹੋ ਜਾਊਗਾ ਖਿਆਲ ਉਹ ਬੰਦਾ ਕਰ ਦੇਣਗੇ ਬੁੱਧੇ ਖਿਆਲਾਂ ਨਾਲ ਬੰਦਾ ਹੋ ਜਾਊਗਾ ਜੇ ਚੰਗਾ ਵੀ ਹੈ ਪਰਪੰਚ ਹੈ ਪਰਪੰਚ ਤੋਂ ਪਹਿਲਾਂ ਚੰਗੇ ਹੁੰਦੇ ਨੇ ਇਹ ਸਟੇਜ ਪਰ ਪਹੁੰਚਦੀ ਹੈ ਥੱਲੇ ਚੜਦਾ ਚਲਿਆ ਆ ਚੜਦਾ ਚਲਿਆ ਆ ਭਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨਾ ਲਿਪਾਲ ਛੱਡ ਕੇ ਉੱਤੇ ਚੜਦਾ ਛੱਡ ਗਿਆ ਜਦ ਡੇੜੇ ਚਲਾ ਗਿਆ ਨਾ ਉਹਦੀ ਮਾਨਤਾ ਹੀ ਬਹੁਤ ਜ਼ਿਆਦਾ ਹੋ ਛੇਤੀ ਦੇ ਕੇ ਬਜ਼ੁਰਗਾਂ ਨੂੰ ਕਹਿਣ ਲੱਗੇ ਸੀ ਜਿੰਦੀ ਦਾ ਉਤਾਰ ਕੀ ਹਾਲ ਆਉਣ ਪੁੱਛ ਲੈਣ ਉਜਰਨ ਕੀ ਹਾਲ ਹੈ ਦੁਰਗਾ ਦਾ ਅਵਤਾਰ ਹੈ ਕਿ ਛੇ ਮਹੀਨੇ ਤਾਂ ਹੋਏ ਹੋਈਆਂ ਗੁਜਰਨ ਕੀ ਹਾਲ ਹੈ ਇਦਾਂ ਹੀ ਕਹਿਣਾ ਚਾਹੁੰਦੇ ਲੋ ਬਹੁਤ ਛੇਤੀ ਚਾਪ ਨੂੰ ਸੁਣਦੇ ਨੇ ਨਾ ਉਹ ਗੁਰੂ ਬਣਾਉਣ ਵਾਲੇ ਚਾਪ ਨੂੰ ਸੁਣਦੇ ਨੇ ਇਹ ਬੜੇ ਬੜੇ ਨੂੰ ਬਗਾੜ ਦਿੰਦੇ ਨੇ ਜੇ ਤਾਂ ਹੋਵੇ ਮੂਰਖ ਜੇ ਤਾਂ ਦੁਨੀਆ ਦੀ ਵਡਿਆਈ ਕਰ ਜਵੇ ਦੁਨੀਆ ਦੀ ਵਡਿਆਈ ਬਹੁਤ ਖਤਰਨਾਕ ਚੀਜ਼ ਹੈ ਜੇ ਸਿੱਖ ਕਰ ਜਾਂਦੀ ਹੈ ਜਿਹੜੀ ਆਪਾਂ ਨੂੰ ਵਡਿਆਈ ਕੋਈ ਕਰੇ ਨਾ ਉਹ ਵਡਿਆਈ ਵਾਲੇ ਆਦਮੀ ਨੂੰ ਬੈਠਣਾ ਚਾਹੀਦਾ ਜਿਹੜਾ ਕਰਦਾ ਇਹ ਨਸ਼ੇ ਦਾ ਟੀਕਾ ਲਾਉਣ ਆਇਆ ਜਿਹੜਾ ਵਡਿਆਈ ਕਰਦਾ ਨਸ਼ੇ ਦਾ ਟੀਕਾ ਲਾਉਂਦਾ ਉਹ ਤੇ ਬਚਣਾ ਚਾਹੀਦਾ ਜਿਹੜਾ ਤੁਹਾਨੂੰ ਦੋ ਗਾਲਾਂ ਕੱਢਦੇ ਉਹ ਉਹਦਾ ਨਹੀਂ ਕੋਈ ਰੋਣਾ ਇਹ ਤੋਂ ਜ਼ਿਆਦਾ ਕੀ ਕਰੂਗਾ ਹੋਰ ਕੱਢ ਹੋਰ ਕੀ ਜਿਹੜਾ ਤੁਹਾਨੂੰ ਘਟਿਆ ਬੰਦਾ ਉਹ ਨਹੀਂ ਤੁਹਾਡੇ ਵਾਸਤੇ ਕੁਝ ਵੀ ਤੁਹਾਡਾ ਨੁਕਸਾਨ ਨਹੀਂ ਕਰ ਸਕਦਾ ਕੁਝ ਵੀ ਨਹੀਂ ਵਿਗਾੜ ਸਕਦਾ ਤੁਹਾਡਾ ਵਿਗਾੜੂਗਾ ਉਹ ਜਿਹੜਾ ਤੁਹਾਡੀ ਵਡਿਆਈ ਕਰੂਗਾ ਉਹਨੇ ਐਸਾ ਟੀਕਾ ਲਾਉਣਾ ਬੇਸੁਰਤ ਕਰ ਦੇਣਾ ਤੁਸੀਂ ਆਪਣੇ ਆਪ ਨੂੰ ਰੱਬ ਮੰਨ ਲੈਣਾ ਬਸ ਗਿਆ ਸਭ ਕੁਝ ਹੀ ਗੱਲ ਹੋ ਜਾਣਾ ਸਾਰੀ ਕਮਾਈ ਦਾ ਹੀ ਨਾਸ ਹੋ ਜਾਣਾ ਪੂਰਾ ਲੱਗਿਆ ਹੋਇਆ ਫਲ ਪੂਰਾ ਹੋਇਆ ਗਲ ਜਾਣਾ ਇੱਡਾ ਬੜਾ ਫਲ ਹੋਇਆ ਗਲ ਜਵੇ ਪੂਰਾ ਵਿੱਚ ਚੱਲ ਜਾਣ ਉਹਦੇ ਕਿਰਮ ਨੂੰ ਉਹ ਫਿਰ ਸਾਹਿਬ ਦੇ ਕੋਲ ਜਾ ਜਾਊਗਾ ਉਹ ਕਿੱਥੇ ਸਟੂਗਾ ਉਹਨੂੰ ਪਹਿਲੀ ਗੱਲ ਤਾਂ ਜਾਂਦਾ ਹੀ ਨਹੀਂ ਉਹ ਤਾਂ ਕਹਿੰਦੇ ਜੇ ਕੌਣ ਚੁੱਜ ਮਾਰ ਦੇਵੇ ਨਾ ਕਿਸੇ ਫਲ ਦੇ ਵਿੱਚ ਪੱਕੇ ਹੋਏ ਚ ਵੀ ਤਾਂ ਉਹ ਸਾਹਿਬ ਕੋਲ ਨਹੀਂ ਲੱਗੇ ਜਾਂਦਾ ਸਿਆਣ ਉਹ ਕਹਿੰਦਾ ਇਹ ਚੁੱਜ ਮਾਰੀ ਹੋਈ ਆ ਉੱਥੇ ਛੱਤਰ ਖੜ ਦੀ ਜਾ ਕੇ ਕੋਈ ਦਾ ਲਿਓ ਬਾਗ ਦਾ ਮਾਲਕ ਹੈ ਬਾਗ ਦੇ ਮਾਲਕ ਨੂੰ ਕੱਟਿਆ ਹੋਇਆ ਚੁੱਜ ਮਾਰੀ ਹੋਈ ਦੇਈ ਨਾ ਚੁੰਝ ਮਾਰਿਆ ਉਸ ਦੇ ਸਿਰ ਲਿਆਈ ਖਤਰਨਾਕ ਉਹ ਆਦਮੀ ਨੇ ਜ਼ਿਆਦਾ ਜਿਹੜੇ ਵਿੜਾਈ ਕਰਦੇ ਪਰ ਚੰਗੇ ਉਹੀ ਲੱਗਦੇ ਨੇ ਜਿਹੜੇ ਵਿੜਾਈ ਕਰਦੇ ਜਿਹਨੂੰ ਚੰਗੇ ਲੱਗਦੇ ਨੇ ਸਮਝੋ ਗਿਆ ਉਹਦਾ ਕੱਖ ਨਹੀਂ ਵਜਿਆ ਉਹਦੇ ਕੋਲ ਨਹੀਂ ਰਹਿਣਾ ਕੱਖ ਵੀ ਇਸ ਕਰਕੇ ਦੁਨੀਆ ਕੇ ਵਡਿਆਈਆਂ ਅੱਗੇ ਸਦੀ ਜਾ ਚੌਕਸ ਕੀਤਾ ਤੁਹਾਨੂੰ ਬਹੁਤ ਖਤਰਨਾਕ ਹੈ ਨਸ਼ਾ ਖਤਰਨਾਕ ਨਹੀਂ ਨਸ਼ਾ ਕੀ ਹੁੰਦਾ ਸੁੱਧ ਬੁੱਧ ਖੋਲਦਾ ਆਦਮੀ ਦੀ ਖੋਲਦਾ ਨਾ ਆਦਮੀ ਨੂੰ ਆਦਮੀ ਨਹੀਂ ਰਹਿਣ ਦਿੰਦਾ ਭੁਲਾ ਦਿੰਦਾ ਇਹ ਬਹੁਤ ਤਕੜਾ ਠੀਕ ਹੈ ਨਸ਼ੇ ਦਾ ਇਹ ਸੰਤਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੰਤ ਕਾਲ ਨੇ ਤਾਂ ਹੀ ਦਾ ਉਹੀ ਰਹਿ ਗਏ ਸੰਤ ਤਾਂ ਪਹਿਲੀ ਗੱਲ ਹੁੰਦਾ ਹੀ ਨਹੀਂ ਕੋਈ ਜਿਹੜਾ ਆਪਣੇ ਆਪ ਨੂੰ ਸੰਤ ਮੰਨ ਕੇ ਉਹਦੇ ਵੀ ਠੀਕਾ ਲੱਗਿਆ ਹੋਇਆ ਉਹਦੇ ਵੀ ਉਲਟਾ ਠੀਕਾ ਲੱਗਿਆ ਹੋਇਆ ਪਹਿਲਾਂ ਹੀ ਸੰਤ ਤਾਂ ਨਾ ਜਾਂਦਾ ਨਾ ਵਰਦਾ ਸੰਤ ਜੀ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਅਸ਼ਾਂਤ ਹੀ ਨਹੀਂ ਹੋ ਸੰਸਾਰ ਦਾ ਸਾਰਾ ਅਸ਼ਾਂਤ ਹੈ ਸ਼ਾਂਤੀ ਵਾਸਤੇ ਤੁਰਿਆ ਫਿਰਦਾ ਹੈ ਸ਼ਾਂਤੀ ਵਾਸਤੇ ਤੁਰਿਆ ਫਿਰਦਾ ਹੈ ਸੰਤ ਬਣਨ ਵਾਸਤੇ ਚੋਲਾ ਪਾਇ ਜੇ ਸੰਤ ਬਣਨ ਵੇ ਤਾਂ ਸਾਰੀ ਪਾਲਣ ਵੇ ਤਾਂ ਔਖਾ ਕੋਈ ਨਹੀਂ ਇਸ ਗੱਲ ਦੀ ਸਮਝ ਲਈ ਜਿਹਨੂੰ ਐਨੀ ਗੱਲ ਦੀ ਸਮਝ ਨਹੀਂ ਉਹਨਾਂ ਨੂੰ ਧਰਮ ਦੀ ਕਿੱਥੋਂ ਸਮਝ ਆਏ ਸਾਨੂੰ ਤਾਂ ਬਹੁਤ ਵੱਡਾ ਵਿਸ਼ਾ ਹੈ ਜਿਹਨਾਂ ਇੰਨੀ ਗੱਲ ਦੀ ਸਮਝ ਨਹੀਂ ਹੈ ਉਹਨਾਂ ਨੂੰ ਕਿੱਥੋਂ ਆ ਜਿਹੜੀ ਸਮਝ ਹੁਣ ਉਹ ਵਡਿਆਈ ਕਰ ਕਰਕੇ ਚਾਹੇ ਪਹਿਲਾਂ ਨਾ ਵੀ ਉਹਨਾਂ ਨੇ ਆਪਣੀ ਮੰਨੇ ਹੋਣ ਆਪਣੇ ਆਪ ਨੂੰ ਜੋ ਅਸਲ ਤੋਂ ਆਪਣੇ ਆਪ ਨੂੰ ਨਾ ਮੰਨਿਆ ਹੋਵੇ ਨਾ ਸੰਤ ਵੀ ਨਾ ਮੰਨਿਆ ਹੋਵੇ ਪਰ ਗੁਣ ਵਾਲੇ ਜੇ ਨਹੀਂ ਕਰਦੇ ਤਾਂ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਜੇ ਹੋਰ ਨੇ ਜਿਹੜੇ ਸੀ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਕੁਝ ਵੀ ਨਾ ਬਕਲੇ ਰਾਣਿਆਂ ਨੇ ਕੁਝ ਵੀ ਨਾ ਮੰਨਿਆ ਹੋਵੇ ਆਪਣੇ ਆਪ ਨੂੰ ਨੇ ਉੱਤਾ ਗਿਆ ਦੀ ਤੇ ਇੱਟ ਬਣਾ ਲਾਇਆ ਤਾਂ ਬੱਕਰ ਆਦਮੀ ਸੀ ਉਹਦਾ ਕਹਿੰਦਾ ਇੱਟ ਨਾਲ ਲਾਇਆ ਇੱਕ ਇਹਨਾਂ ਨੇ ਕੀ ਕੀਤਾ ਮਹਿਲ ਖੜਾ ਕਰ ਲਿਆ ਕਿਉਂ ਕੀਤਾ ਉਹਦੀ ਗੱਲ ਵੱਡੀ ਇਹਨਾਂ ਨੇ ਇਹ ਸਭ ਪਰਪੰਚੀ ਨੇ ਭਾਉ ਭਗਤ ਭਗਵਾਨ ਹੈ ਤੇ ਮਾਇਆ ਲਿਪਤ ਦਾ ਰੰਚ ਰੰਚ ਵੀ ਮਾਇਆ ਦੀ ਭੁੱਖ ਨੂੰ ਹੋਵੇ ਉਹਦੇ ਪਰ ਗੁਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਜੇ ਭਗਵੰਤ ਨਾਲ ਜੋ ਪ੍ਰੀਤ ਨਹੀਂ ਨਾ ਹੈ ਤਾਂ ਵੀ ਉਹ ਬਿਰਤ ਹਾਂ ਨਾ ਬਿਰਲੇ ਕਹੀਏ ਨਾਨਕਾ ਜੇ ਨਾ ਰਟੇ ਪਰ ਪੜ ਸੁੱਤੀ ਹੈ ਭਾਉ ਭਗਤ ਭਗਵਾਨ ਹੈ ਤੇ ਮਾਇਆ ਲਿਪਤ ਨਾ ਰੰਚ ਬਿਰਲੇ ਕਹੀਏ ਨਾਨਕਾ ਇੱਥੋਂ ਬਿਰਲਾ ਨਿਕਲਦਾ ਜਿਹੜਾ ਇੱਥੋਂ ਨਿਕਲ ਗਿਆ ਨਾ ਮਾਇਆ ਜਿਹੜਾ ਵਡਿਆਈ ਕਰਨ ਵਾਲੇ ਨੂੰ ਜਿਹੜਾ ਦੁਸ਼ਮਣ ਉਹਨੇ ਆਪਣਾ ਉਹ ਤਾਂ ਨਿਕਲ ਜੂਗਾ ਇੱਥੋਂ ਜਿਹੜਾ ਵਡਿਆਈ ਕਰਨ ਵਾਲਾ ਨਾ ਮੇਰਾ ਇਹ ਮੇਰੇ ਕਾਲ ਦਾ ਏਜੰਟ ਹੈ ਵਿਰੋਧੀ ਧਿਰ ਦਾ ਏਜੰਟ ਹੈ ਜਿਵੇਂ ਕੋਸ ਬੈਠੀ ਆ ਜਾਂਦੇ ਨੇ ਨਾ ਆਪਣੇ ਮਿੱਟੀ 'ਚ ਵੜ ਜਾਵੇ ਆ ਕੇ ਇਹ ਬੂਗਾ ਆਪਣਾ ਜਹਾਜ਼ ਇਹ ਜਹਾਜ਼ ਡਬੋਊਗਾ ਹੈ ਇਹ ਤਾਂ ਸੁਸਾਈਡ ਬੰਬਰ ਹੈ ਆਪਣੇ ਚਾਹ ਕਿਤੋਂ ਬਚੋ ਉਹ ਤਾਂ ਜਾਣਗੇ ਬਾਜ ਤੇ ਨਹੀਂ ਲੈ ਕੇ ਡੁੱਬ ਜੂਗਾ ਵਿੜਾਈ ਕਰਨ ਵਾਲਾ ਬਹੁਤ ਹੀ ਖਤਰਨਾਕ ਆਦਮੀ ਹੁੰਦਾ ਚਾਪ ਨੂੰ ਸੁੱਤਾ ਉਹ ਤਾਂ ਬਚਣਾ ਚਾਹੀਦਾ ਚੰਗੇ ਚੰਗਾ ਜਿਹੜੇ ਬੰਦੇ ਕਬੀਰ ਨੂੰ ਬੰਦਾ ਕਹਿੰਦੇ ਸੀ ਨਾ ਭਗਤਾਂ ਨੂੰ ਉਹਨਾਂ ਨੂੰ ਉਹਨਾਂ ਨੇ ਬੁਰੇ ਨਹੀਂ ਨਿੰਦਿਆ ਕਰਦੇ ਸੀ ਉਹਨਾਂ ਨੂੰ ਬੁਰੇ ਨਹੀਂ ਇਹ ਨਿੰਦਿਆ ਕਰਾ ਕੇ ਲੋਹੇ ਲਾਖੇ ਹੋ ਜਾਂਦੇ ਨੇ ਸਭ ਡੁਪਲੀਕੇਟ ਉਹ ਕਹਿੰਦਾ ਨਿੰਦੋ ਨਿੰਦੋ ਬੋਖੋ ਲੋਕ ਨਿੰਦੋ ਨਿੰਦਾ ਜਨ ਕੀ ਖਰੀ ਪਿਆ ਕਦੇ ਕਿਹਾ ਨਿੰਦਿਆ ਕਰਨ ਵਾਲੇ ਚੰਗੇ ਨੇ ਵਡਿਆਈ ਕਰਨ ਵਾਲੇ ਖਤਰਨਾਕ ਨੇ ਸਾਡੇ ਵਾਸਤੇ ਵਿਦਿਆ ਵਾਲਾ ਕੋਈ ਦੱਸੂਗਾ ਕੀ ਕਵੀ ਹੈ ਕੋਈ ਕਮੀਆਂ ਦੱਸੂਗਾ ਤੁਸੀਂ ਉਹਨੂੰ ਰਿਵਾਈਜ਼ ਕਰੋ ਆਪਣੇ ਆਪ ਨੂੰ ਵੀ ਕੋਈ ਕਵੀ ਹੈ ਤਾਂ ਨਹੀਂ ਚੌਕਸ ਹੋ ਜਾਓ ਚੌਕਸ ਰਹੋ ਉਹ ਤਾਂ ਤੁਹਾਨੂੰ ਚੌਕਸ ਕਰ ਰਿਹਾ ਹੈ ਸਿਆਣੇ ਕਰ ਰਿਹਾ ਹੈ ਸਾਵਧਾਨ ਕਰ ਰਿਹਾ ਹੈ ਵਿਦਿਆ ਕਰਨ ਵਾਲਾ ਗੁਰਬਾਣੀ ਜਿਹਨਾਂ ਦੀ ਵਿਦਿਆ ਕਰ ਰਹੀ ਹੈ ਸਾਵਧਾਨ ਕਰ ਰਹੀ ਹੈ ਵਿਦਿਆ ਨਹੀਂ ਕਰ ਰਹੀ ਸਾਵਧਾਨ ਕਰ ਰਹੀ ਉਹਨਾਂ ਨੂੰ ਹੋ ਹੁਣ ਸਾਵਧਾਨ ਕਰਨ ਨੂੰ ਕੋਈ ਨਿੰਦਿਆ ਸਮਝ ਲਵੇ ਗੁਰਮੁਖਤਾ ਸਾਵਧਾਨ ਕਰਨ ਵਾਲੇ ਨੂੰ ਨਿੰਦਿਆ ਸਮਝਦੇ ਨਹੀਂ ਤੇ ਕਿ ਜੋ ਪਹਿਲਾਂ ਉਹ ਕੱਚੀ ਬਣ ਜੀ ਵੀ ਕਬੀਰ ਨੇ ਕਿਹਾ ਸੀ ਦਿੱਤ ਖਦੀਏ ਦੇ ਰਾਖੀ ਆਂਗਨ ਕੁੜੀ ਚ ਪਾਏ ਇੱਕ ਤੱਕ ਤਾਂ ਕਹਿੰਦੇ ਜ਼ਰੂਰ ਰੱਖਣਾ ਚਾਹੀਦਾ ਚਾਹੇ ਕਿਰਾਏ ਤੇ ਰੱਖੋ ਤਨਖਾਹ ਦਾ ਰੱਖੋ ਕਿਤੇ ਆਪਣਾ ਨੇੜੇ ਲਗੋ ਕੇ ਰੱਖਣਾ ਚਾਹੀਦਾ ਆਂਗਨ ਕੁੜੀ ਆਪਣੀ ਕੁੜੀ ਦੇ ਵਿੜੇ ਦੇ ਵਿੱਚ ਰੱਖਣਾ ਚਾਹੀਦਾ ਕਿਉਂਕਿ ਹਰ ਵਕਤ ਜੋ ਰਹੂ ਉੱਥੇ ਇਹ ਨਹੀਂ ਹੈਗਾ ਵੀ ਉਹ ਰਹਿੰਦਾ ਹੋਵੇ ਕਿਤੇ ਜਿਵੇਂ ਸਾਡੇ ਉਹ ਆਉਂਦੇ ਨੇ ਨਾ ਸਾਡੇ ਕਿਤਾਬਾਂ ਠੀਕ ਕਰਨ ਵੀ ਹਫਤੇ ਇੱਕ ਦਿਨ ਆਵਾਂਗੇ ਇਹ ਜਿਹਾ ਰਾਹ ਤੇ ਦਿਖੋਵੇ ਹਫਤੇ ਇੱਕ ਦਿਨ ਘਾਟਾ ਜਿਹੜਾ ਮਾਰਨੇ ਵਾਲਾ ਹਰ ਵਾਰ ਨਾਲ ਰਹੇ ਹਰ ਵਾਰ ਦੇ ਸਾਰੀ ਗਤੀਵਿਧੀਆਂ ਦਾ ਸਾਡੇ ਧਿਆਨ ਰੱਖੇ ਆਪਣ ਕੁੜੀ ਛਪਾਏ ਬਿਨ ਪਾਣੀ ਸਾਬਣ ਬਿਨਾ ਨਿਰਮਲ ਕਰੇ ਸਵਾਰ ਤੇ ਸਾਬਣ ਲਾਉਣਾ ਨਾ ਨਾ ਪਾਣੀ ਲਾਉਣਾ ਸਵਾਰ ਨਿਰਮਲ ਕਰ ਦੇਣਾ ਕਿੰਨੀ ਵੱਡੀ ਗੱਲ ਉਹ ਕੋਈ ਗੁਰਬਾਣੀ ਕਹਿੰਦੀ ਹੈ ਨਿੰਦਕ ਨਾਲ ਕਰੋ ਪ੍ਰੇਮ ਜਿਹੜਾ ਕਰਦਾ ਵਡਿਆਈ ਉਹਦੇ ਹੱਥ ਰੱਖੋ ਜੁੱਤੀ ਖੋਲ ਕੇ ਜੇ ਵਜਣ ਜੇ ਤੁਸੀਂ ਚਾਹੋ ਨਾ ਸਾਡੀ ਜਿਹੜੀ ਕਮਾਈ ਕੀਤੀ ਹੈ ਕੋੜ ਹੈ ਜਾਂ ਸਾਡੇ ਉਹਨੇ ਤਾਂ ਬਾਗੜਾ ਡੈਮ ਦੀ ਗਲੀ ਕਰਕੇ ਪਾਸੇ ਹੋ ਜਾਣਾ ਗਲੀ ਵੀ ਥੱਲੇ ਕਰੂਗਾ ਪਾਣੀ ਰਹਿ ਨਾ ਜਾਵੇ ਕੋਰਾ ਬੜੇ ਨੂੰ ਡੈਮ ਦੇ ਥੱਲੇ ਗਲੀ ਕਰ ਦੇਵੇ ਕੋਈ ਉਹ ਪਾਣੀ ਸਾਰਾ ਨਿਕਲ ਕੇ ਜਾਣਾ ਛੁੱਟੂ ਨਾ ਉਹਦਾ ਗਲੀ ਕਰਨ ਆਇਆ ਵੀ ਇਹ ਸਾਰਾ ਜਿਹੜਾ ਇਕੱਠਾ ਹੋਇਆ ਨਾ ਸਾਰੇ ਵਹਿ ਜਵੇ ਇਸ ਕਰਕੇ ਗੁਰਬਾਣੀ ਉਲਟੀ ਗੱਲ ਕਰਦੀ ਹੈ ਉਲਟੀ ਗੱਲ ਕਰਦੀ ਹੈ ਸੰਸਾਰ ਤੋਂ ਉਲਟੀ ਰੇ ਮਨ ਉਲਟੀ ਰਹਿ ਸਾਖਤ ਕਿਉਂ ਕਰ ਉਲਟੀ ਦੇ ਸਾਖਤ ਉਸਤਤ ਕਰੀ ਤੇ ਖੁਸ਼ ਹੋਊਗਾ ਹੁਣ ਸਾਖਤ ਦਾ ਸੰਤ ਦਾ ਕੀ ਫਰਕ ਹੈ ਵਡਿਆਈ ਕਰੀ ਤੇ ਸਾਖਤ ਬੜਾ ਖੁਸ਼ ਹੁੰਦਾ ਹੈ ਸੰਤ ਵਡਿਆਈ ਕਰੀ ਤੇ ਨਾਰਾਜ਼ ਹੁੰਦਾ ਜਿਹੜੇ ਨਾਨਕ ਦੀ ਵਡਿਆਈ ਕਰਦੇ ਨੇ ਨਾਨਕ ਉਹਨਾਂ ਨੂੰ ਨਾਰਾਜ਼ ਹੈ ਜਿਹੜੇ ਜਿੱਦ ਕਰਦੇ ਨੇ ਨਾਨਕ ਗੁਰੂ ਹੈ ਰਵਦਾਸ ਗੁਰੂ ਹੈ ਦੋਏ ਨਾਰਾਜ਼ ਨੇ ਦੋਹਾਂ ਨਾਲ ਪਤਾ ਲੱਗੂਗਾ ਇਹਨਾਂ ਨੂੰ ਉੱਥੇ ਜਾਣ ਜਾਂ ਛੇਤਰ ਪੈਣਗੇ ਗੁਰ ਬੂਲ ਪਾਣਾ ਖਾਏ ਜੇ ਮੂੰਹ ਤੇ ਜੁੱਤੀਆਂ ਕੇ ਪਤਾ ਲੱਗ ਜੂਗਾ ਗੁਰਬਾਣੀ ਦੇ ਤਾਥੇ ਕਹਿੰਦੇ ਨੇ ਗੁਰਬਾਣੀ ਦੀ ਕਸੌਟੀ ਇਹ ਕਹਿੰਦੀ ਹੈ ਵਿਚਾਰ ਗੁਰਬਾਣੀ ਦੇ ਕਰੀਏ ਕਹਿੰਦੀ ਹੈ ਜਿਹੜੇ ਵਡਿਆਈ ਕਰਨਾ ਚਾਹੁੰਦੇ ਨੇ ਇਹਨਾਂ ਦੀ ਉਹਨਾਂ ਨਾਲ ਨਾਰਾਜ਼ ਨੇ ਕਿਉਂ ਉਹਨਾਂ ਨੂੰ ਸ਼ਰੀਕ ਹੈ ਖੁਦਾ ਬਣਾਉਣ ਵਾਲੇ ਨੇ ਉਹ ਗੁਰਬਾਣੀ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਉਹਨਾਂ ਨੇ ਤਾਂ ਬਰਾਬਰੀ ਕੀਤੀ ਨਹੀਂ ਤੁਸੀਂ ਕਰਾ ਰਹੇ ਹੋ ਤੇ ਉਹਨਾਂ ਨੂੰ ਚੰਗੇ ਕਿਵੇਂ ਲਗੋਗੇ ਉਹ ਉੱਥੇ ਬੈਠੇ ਵੀ ਰਾਜ ਦੇ ਜੇ ਉੱਥੇ ਬੈਠਿਆ ਨੂੰ ਕੋਈ ਪੁੱਛੇ ਇਹ ਤੁਹਾਡੇ ਸਿਰ ਕੀ ਕਰਦੇ ਨੇ ਵੀ ਥੱਲੇ ਤੁਹਾਡੇ ਸਿੱਖ ਕੀ ਕਰਦੇ ਨੇ ਉਹ ਕਹਿੰਦੇ ਸਾਡੇ ਕਿਤੇ ਸਿੱਖ ਨੇ ਇਹਦਾ ਸਾਡੇ ਵਿਰੋਧੀ ਨੇ ਇਹ ਸਾਡੇ ਵਾਲੀ ਮਤ ਨੂੰ ਨਿਹਾ ਲਾਉਣ ਵਾਲੇ ਨੇ ਸਿੱਖ ਨਹੀਂ ਸਾਡੇ ਆ ਜਵਾਬ ਹੈ ਉੱਥੇ ਪਰ ਇਹੀ ਦੇਣਾ ਪਊਗਾ ਨੂੰ ਇਹੀ ਦੇਣਾ ਪਊ ਜਿਹੜੇ ਪਾਕਿਸਤਾਨੀ ਆ ਗਏ ਇੱਥੇ ਸਾਡੇ ਅਤਵਾਦੀ ਨੇ ਗੋਲੀ ਚਲਾ ਕੇ ਆ ਬੰਦੇ ਮਾਰਦੇ ਫਿਰ ਪਾਕਿਸਤਾਨ ਵਾਲੇ ਜਦ ਪ੍ਰੂਫ ਹੋ ਜੂਗਾ ਸਾਬਤ ਹੋ ਜੂ ਫਿਰ ਕੀ ਕਹਿਣਗੇ ਕਹਿਣਗੇ ਠੀਕ ਹੈ ਅਸੀਂ ਵੀ ਮੁਕੱਦਮਾ ਚਲਾਉਣਾ ਤੁਸੀਂ ਵੀ ਚਲਾਓ ਮਾਰੋ ਨਾ ਮੁਲਜ਼ਮ ਨੇ ਮੁਲਜ਼ਮ ਨੇ ਉਹਨਾਂ ਦੀ ਨਿਗਾਹ ਵੀ ਮੁਲਜ਼ਮ ਨੇ ਇਹਨਾਂ ਦੀ ਨਿਗਾਹ ਵੀ ਮੁਲਜ਼ਮ ਨੇ ਇਹ ਸਾਰੇ ਬੋਲ ਨੇ ਜੋ ਗੁਰਬਾਣੀ ਦੇ ਅਰਥਾਂ ਤੋਂ ਨਸ ਕਰਕੇ ਜੋ ਗੁਰਬਾਣੀ 'ਚ ਲਿਖਿਆ ਉਹਨਾਂ ਤੋਂ ਅਲੱਗ ਜਾ ਕੇ ਜੋ ਵਡਿਆਈ ਕਰਦੇ ਨੇ ਬਰਾਬਰੀ ਕਰਦੇ ਨੇ ਉਹ ਸਾਰੇ ਹੀ ਮੁਲਜ਼ਮ ਗੁਰਬਾਣੀ ਦੀ ਕਸੌਟੀ ਦੇ ਹਿਸਾਬ ਨਾਲ ਬੋਲ ਜਾਂਦੇ ਹੋ ਉਹਨਾਂ ਨੂੰ ਕੀ ਪਤਾ ਵੀ ਅਸੀਂ ਕੀ ਕਰ ਰਹੇ ਹਾਂ ਇਹ ਬੰਦੇ ਖਤਰਨਾਕ ਹੁੰਦੇ ਨੇ ਆਪ ਦਾ ਪੱਲੇ ਉਹਨਾਂ ਦਾ ਕੁਝ ਹੁੰਦਾ ਨਹੀਂ ਦੂਏ ਦੇ ਰਹਿਣ ਦੇਣਾ ਜੀ ਮੇਰੇ ਪੱਲੇ ਦਾ ਕੁਝ ਹੈ ਨਹੀਂ ਸਮਝਣਾ ਨਹੀਂ ਕੋਈ ਕੋ ਕਹਾਣੀ ਸੁਣਾਉਂਦਾ ਵਿਧਵਾ ਔਰਤ ਦੀ ਉਹ ਕਹਿੰਦੀ ਮੈਂ ਤਾਂ ਕਹਿੰਦੀ ਸਾਰੀਆਂ ਮੇਰੇ ਵਰਗੀ ਹੋ ਜਾਣ ਹੋਰ ਤਾਂ ਨੇ ਕੁਛ ਕਿਹਾ ਔਰ ਵਿਧਵਾ ਸੀ ਨਾ ਵੀ ਤੁਸੀਂ ਵੀ ਮੇਰੇ ਵਰਗੇ ਹੀ ਹੋ ਜਾਓ ਇਹ ਤਾਂ ਸਾਰੇ ਚਾਹੁੰਦੇ ਨੇ ਸਾਡੇ ਵਰਗੇ ਹੋ ਜਾਣ ਇਹ ਸੰਸਾਰੀ ਲੋਕ ਨੇ ਸੰਸਾਰੀ ਇਦਾਂ ਹੀ ਕਰਦੇ ਹੁੰਦੇ ਨੇ ਪਤਾ ਸੰਸਾਰੀ ਨਹੀਂ ਹੈ ਉਹ ਨਿਰਾਕਾਰੀ ਹੈ ਸੰਸਾਰੀਆਂ ਨਾਲ ਨਿਰਾਕਾਰੀਆਂ ਦਾ ਕਦੇ ਵੀ ਜੋੜ ਮੇਲ ਹੀ ਨਹੀਂ ਇਹਨਾਂ ਨੂੰ ਆਦਤ ਵਾਦੀ ਹੈ ਆਦਮੀ ਨੂੰ ਉੱਚਾ ਚੱਕਣ ਦੀ ਉਹਨਾਂ ਨੇ ਰਾਮਚੰਦਰ ਨੂੰ ਚੱਕਤਾ ਕਿਸੇ ਨੇ ਕ੍ਰਿਸ਼ਨ ਨੂੰ ਚੱਕਤਾ ਚਲੋ ਉਹਦਾ ਜੇ ਚਾਹੁੰਦੇ ਹੋਣ ਸਾਨੂੰ ਚੱਕੋ ਸ਼ਿਵ ਜੀ ਵੀ ਚਾਹੁੰਦਾ ਹੋਵੇ ਮੈਨੂੰ ਚੱਕੋ ਤੋ ਬਰਬੀ ਦੇ ਰਿਹਾ ਜਿਹੜੇ ਪਰ ਨਾਨਕ ਦਾ ਤਾਂ ਕੋਈ ਭਗਤ ਇਹ ਜਾ ਹੋਇਆ ਸੀ ਨਾਨਕ ਨੇ ਤਾਂ ਭਗਤੀ ਆਪ ਕੀਤੀ ਹੈ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਇੱਕ ਮਨ ਹੋ ਕੇ ਭਗਤੀ ਕੀਤੀ ਹੈ ਤਨ ਮਨ ਧਨ ਗੋਬਿੰਦ ਦੀਓ ਭਗਤ ਜ਼ਰੂਰ ਹੈ ਨਾ ਰਵਿਦਾਸ ਵੀ ਭਗਤ ਹੈ ਸਾਰੇ ਭਗਤ ਨੇ ਪਰ ਉਹਨਾਂ ਨੇ ਤਾਂ ਆਪਣੇ ਆਪ ਨੂੰ ਭਗਤ ਵੀ ਕਿਹਾ ਕਿਸੇ ਨੇ ਕਿਹਾ ਭਗਤ ਪੱਟਾ ਨੇ ਕਿਹਾ ਭਗਤ ਸੀ ਆਪਣੇ ਆਪ ਨੂੰ ਭਗਤ ਕਹਿਣਾ ਵੱਡਾ ਕਹਿਣ ਦੇ ਬਰਾਬਰ ਹੈ ਭਗਤ ਬਹੁਤ ਬੜੀ ਪਦਵੀ ਦਾ ਰੋਲ ਹੈ ਉਹਨਾਂ ਨੇ ਭਗਤ ਨਹੀਂ ਕਿਹਾ ਦਾਸ ਕਿਹਾ ਨਾਨਕ ਮੰਗੇ ਨਾਮਦਾਨ ਕਿਰਪਾ ਕਰੋ ਹਰੇ ਨਾਨਕ ਮੰਗਦਾ ਕਿ ਤੋ ਅਫੇ ਜੇ ਗੁਰੂ ਗੁਰੂ ਵੀ ਕਿਸੇ ਤੋਂ ਮੰਗਦਾ ਹੁੰਦਾ ਗੁਰੂ ਕੀ ਤਾਂ ਗੁਰੂ ਗੁਰੂ ਦਾ ਤਾਂ ਬੜਾ ਕੋਈ ਹੈ ਹੀ ਨਹੀਂ ਸਭ ਮੂਰਖੰਦ ਕੋਲ ਨੇ ਮੂਰਖਾਂ ਮੂਰਖੰਦ ਕੋਲ ਕਿਆ ਫਿਰ ਇਹ ਚੋਰ ਹਰਾਮ ਖੋਰ ਦੋਗੇ ਹੁੰਦੇ ਨੇ ਨਾ ਜਾਦੂ कुछ मूर्खा को ਨਾ ਕੁਝ ਹੋਰ हराम खोर ਜੋਰ ਹਰਾਮ ਖੋਰ ਤਾਂ ਉਹ ਨੇ ਜਿਹੜੇ ਆਪ ਵੀ ਗੁਰੂ ਬਣੇ ਬੈਠੇ ਨੇ ਔਰ ਜਿਹੜੇ ਆਪਣੇ ਵੀ ਪੈਰੀ ਹੱਥ ਲਾਉਂਦੇ ਨੇ ਠੀਕ ਹੈ ਮੂਰਖਾਂ ਤੋਂ ਹੋਰ ਹੋਰ ਨੇ ਜਿਹੜੇ ਵਿਚਾਰੇ ਉਹਨਾਂ ਦੇ ਮਗਰ ਲੱਗੇ ਹੋਏ ਉਹਨਾਂ ਨੂੰ ਪਤਾ ਕੋਈ ਨਹੀਂ ਉਹਨਾਂ ਨੂੰ ਆਪ ਸਮਝ ਕੋਈ ਨਹੀਂ ਉਹ ਕਹਿੰਦੇ ਨੇ ਵੀ ਜੋ ਕਹਿੰਦੇ ਨੇ ਠੀਕ ਹੈ ਕਹਿੰਦੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ ਇਹ ਨਾ ਆਖੀਐ ਜੇ ਲੇਖੇ ਵਰਤਸ ਸੋਏ ਚੰਗਾ ਆ ਬੰਦਾ ਇਹ ਤਾਂ ਚਲੋ ਖਿਆਲ ਨੇ ਸਾਡੇ ਖਿਆਲ ਨਾਲ ਚੰਗਾ ਬੰਦਾ ਹੋ ਜਾਂਦਾ ਚੰਗੇ ਨੂੰ ਚੰਗਾ ਕਰਕੇ ਮਿਲਣਾ ਚਾਹੀਦਾ ਚਾਹੇ ਆਪਣਾ ਵਿਰੋਧੀ ਵੀ ਕਿਉਂ ਨਾ ਵਿਰੋਧੀ ਹੈ ਹੀ ਨਹੀਂ ਗੁਰੂ ਗੁਰਮੁਖਾਂ ਦਾ ਤਾਂ ਕਿਸੇ ਨਾਲ ਵਿਰੋਧ ਹੈ ਹੀ ਨਹੀਂ ਉਹ ਚਾਹੇ ਇਸਲਾਮ ਮੰਨਦਾ ਹੈ ਜਾਂ ਜੰਗਲ ਤੇ ਚੰਗਾ ਹੈ ਸਾਡਾ ਸਿੱਖਾ ਜੇ ਬੁੱਧਾ ਤਾਂ ਬੁੱਧਾ ਸਿੱਖ ਕਾਹਦੇ ਜੇ ਬੁੱਧਾ ਕਿ ਬੁੱਧਾ ਆਇਆ ਸਿੱਖ ਕਿਵੇਂ ਹੋ ਸਾਡੀ ਦ੍ਰਿਸ਼ਟੀ ਸੁਧਾਰੀ ਹੈ ਬੁੱਧਾ ਵੀ ਸਿੱਖਾ ਬੁੱਧਾ ਵੀ ਚੰਗਾ ਹੀ ਹੈ ਉਹਨਾਂ ਦਾ ਸਿੱਖਾ ਵੀ ਬੰਦਾ ਹੀ ਹੈ ਇਹ ਸੰਸਾਰੀ ਦੇਸੀ ਹੋ ਸਕਦੀ ਹੈ ਗੁਰਬਾਣੀ ਦੀ ਦੀ ਗੁਰੂ ਦੀ ਦੇਸੀ ਦੀ ਪਰਮੇਸ਼ਰ ਦੀ ਦੇਸੀ ਦੀ ਇਹ ਪਰਮੇਸ਼ਰ ਦਾ ਦ੍ਰਿਸ਼ਟੀਕੋਣ ਹੈ ਸਭ ਉਹਦੇ ਤਾਂ ਸਾਰੇ ਕੋਈ ਚੰਗੇ ਚੰਗਾ ਕਰਮ ਨੇ ਜੋ ਚੰਗਾ ਹੈ ਚੰਗਾ ਹੀ ਕਰਕੇ ਬਣਨਾ ਚਾਹੀਦਾ ਮੰਨੇ ਮੰਨਾ ਜਾਇ ਤੁਹਾਡੇ ਖਰਾਬ ਵੀ ਹੋ ਤੁਹਾਨੂੰ ਵੀ ਡਾਂਟਦੇ ਹੋਵੇ ਕੁਝ ਕਹਿ ਰਿਹਾ ਹੋ ਗਲਤ ਫਹਿਮੀ ਨਾਲ ਵੀ ਤਾਂ ਆਦਮੀ ਕਹਿ ਸਕਦਾ ਹੈ ਕੋਈ ਗਲਤ ਫਹਿਮੀ ਵੀ ਤਾਂ ਹੋ ਸਕਦੀ ਹੈ راجے نے گلط فہمی بہت ہی مہرے سڑتا بعد چا مافی مانگتا نامدیو تو راجے نے افسوس کیا بھی کی گل کر لیا گلت فہمی کا بھی تو ہو سکتا ہے پر راجا چکا ہی سر ماڑا چاہتا آپ چمتا سی کسی نے چکی گل سن لی انہیں گلتی کر لی چکا پھر بھی انہوں نے چنتا ہی بولنا چاہیے ਜਿਹਨੇ ਆਪਣੀ ਗਲਤੀ ਨੂੰ ਗਲਤੀ ਦਾ ਮੰਨ ਲਿਆ ਬੰਦੇ ਬੰਦਾ ਹੋਏ ਬੰਦੇ ਖਿਆਲ ਨਾਲ ਜੇ ਚੰਗਾ ਵੀ ਬੰਦਾ ਹੋ ਜਾਊਗਾ ਜਿਹੜੇ ਚੰਗੇ ਵੀ ਬੰਦੇ ਸੀ ਨਾ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਨਾਮ ਦੇ ਵਿੱਚ ਸ਼ਿਕਾਇਤ ਕੀਤੀ ਉਹ ਬੰਦੇ ਹੋ ਗਏ ਸਾਧ ਹੋ ਗਏ ਨਾ ਉਹ ਜਿਨ੍ਹਾਂ ਦੀ ਇੱਜ਼ਤ ਸੀ ਰਾਜੇ ਦੇ ਦਿਮਾਗ ਦੇ ਵਿੱਚ ਉਹਨਾਂ ਦੀ ਇੱਜ਼ਤ ਸੀ ਨਾ ਵੀ ਇਹ ਚੰਗੇ ਆਦਮੀ ਨੇ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਸੱਚ ਹੋਊਗਾ ਕੱਖ ਨਹੀਂ ਰਹੀ ਉਹਦੇ ਦਿਮਾਗ ਦੇ ਵਿੱਚ ਜ਼ਲੀਲ ਹੋ ਗਏ ਵੀ ਐਡੇ ਜਲੀਲ ਆਦਮੀ ਹੈ ਇਹਨਾਂ ਨੇ ਐਸਾ ਆਦਮੀ ਦੀ ਸ਼ਿਕਾਇਤ ਕੀਤੀ ਮੇਰੇ ਕੋਲ ਸਾਰੀ ਗੱਲ ਬਾਤ ਸਮਝ ਗਏ ਪਬਲਿਕ ਦੇ ਮੂਹਰੇ ਵੀ ਲੱਗੇ ਹੋ ਗਏ ਹੋ ਖਿਆਲ ਬੰਦਾ ਸੀ ਉਹਨਾਂ ਦਾ ਭਗਤੇ ਅਜਾਮ ਲਾ ਦਈਏ ਸੀ ਇਹਦੀ ਜੋ ਹੀਰ ਕਰਾ ਦਈਏ ਆ ਖਤਮ ਕਰਵਾ ਦਈਏ ਇਹਨੂੰ ਪਰਮੇਸ਼ਰ ਦਾ ਪਤਾ ਨਹੀਂ ਹੋਵੇ ਉਹ ਵੀ ਹੈ ਕੁਝ ਪਰਮੇਸ਼ਰ ਦੀ ਤਾਕਤ ਕੁਛ ਹੈ ਇਹਦਾ ਭਰੋਸਾ ਹੀ ਨਹੀਂ ਹੈ ਰਾਜੇ ਦੀ ਤਾਕਤ ਤਾਂ ਨਹੀਂ ਦੀਦੀ ਉਹ ਬਦਲਦਾ ਨਹੀਂ ਦਿੱਤੀ ਜਦ ਪਿੱਛੇ ਖੜਾ ਆ ਰਾਜਾ ਸਾਡੇ ਵੱਲ ਆ ਜਾਂ ਖਤਮਾ ਕਰ ਜਿਹਦਾ ਹੱਥ ਅੱਜ ਜਨਮ ਜਪਣਾ ਮਰਨਾ ਜਿਹਦੇ ਹੱਥ ਜਾ ਉਹ ਕੌਣ ਉਹਦੇ ਬਾਰੇ ਭਗਤ ਨੂੰ ਦਾ ਭਰੋਸਾ ਸੀ ਨਾ ਇਹਨਾਂ ਨੂੰ ਸੀ ਰਾਜਾ ਫਿਰ ਆਪੇ ਆਪੇ ਕਲਾ ਵਰਤਾਤੀ ਮਾਇਆ ਫੇਰਤੀ ਆ ਹਾਂਜੀ آج کھی ہے جی لےتا سو آج کئی ہو سکتا چیز کرے وہ لے لکھا بت پا لکھا کتا پیو پوتا میں لے ہوتا ہے چلو پیو پوتا تو ہو بھی سکتا پتی پتنی لےتا یہ نہیں ہو سکتا سرکار تو ہوتی نہیں ਸਰਕਾਰ ਤਲਾਕ ਦੇ ਬਾਅਦ ਤਾਂ ਮੰਨੂਗੀ ਪਹਿਲਾਂ ਨਹੀਂ ਹੁੰਦਾ ਜੇ ਤੁਹਾਡੇ ਅਕਾਊਂਟ ਫੜੇ ਗਏ ਦੋਹਾਂ ਦਾ ਇੱਕੋ ਮੰਨਿਆ ਜਾਣਾ ਤਾਂ ਚਾਹੇ ਮੰਨੂ ਪਰ ਜਦੋਂ ਜੇ ਤੁਸੀਂ ਕਹੋਗੇ ਸਾਡੀ ਪਾਰਟਨਰਸ਼ਿਪ ਆ ਦੋਹਾਂ ਦੀ ਇੱਕ ਜਗ੍ਹਾ ਹੋਣੀ ਹੈ ਸਾਰੀ ਅਸੈਸਮੈਂਟ ਵੀ ਉਹਦੇ ਨੂੰ ਅਡ ਕਰਾ ਦੋ 100 ਕਿਲੋ ਉਹਦੇ ਨੂੰ ਅਡ ਵੀ ਤਾਂ ਜੀ ਅੱਡਾ ਮੇਰੇ ਨੂੰ ਸਰਕਾਰ ਨੇ ਨਹੀਂ ਲਈ ਇਹ ਗੱਲ ਕਿਉਂਕਿ ਉਹ ਕੀ ਹੈ ਉਹ ਰਿਸ਼ਤਾ ਐਸਾ ਉਹ ਆ ਰਿਸ਼ਤਾ ਹੈ ਕਿਤੇ ਲੇਖਾਂ ਨਹੀਂ ਵਰਤ ਸਕਦੇ ਕਿਉਂਕਿ ਦੋ ਹੈ ਹੀ ਨਹੀਂ ਦੋ ਹੈ ਗੁਰਬਾਣੀ ਦੀ ਦੋ ਬੰਦੀ ਤਨ ਪਰੇ ਨਾ ਅਖੀਰ ਬੈਣ ਜੇ ਇਕੱਠੇ ਹੋਏ ਸਰੀਰ ਕਰਕੇ ਭਾਵੇਂ ਦੋ ਨੇ ਪਰ ਭਾਈਆਂ ਨੂੰ ਦੋ ਮੰਨ ਲੂ ਮੰਨ ਲੂ ਨਾ ਮੰਨੂ ਲੂ ਅਡੜ ਖਾਤੇ ਭੈਣ ਭਾਈ ਦੇ ਅੱਡ ਅੱਡ ਖਾਤੇ ਮੰਨ ਲੂ ਪਤੀ ਪਤਨੀ ਦਾ ਅੱਡ ਨਹੀਂ ਬਸ ਸਕਦੀ ਹਾਂ ਮੁੰਡਾ ਹੋਊਗਾ ਵਿੱਚ ਹੋ ਜੇ ਵੀ ਅੱਡ ਮੰਨ ਲੂ ਇਹ ਨਹੀਂ ਮੰਨ ਸਕਦੀ ਸਾਡੀ ਜ਼ਿੰਦਗੀ ਕਹਿੰਦੇ ਕੋਈ ਅਨਤੀ ਵੱਡੀ ਜਾਊਗੀ ਯੂਨਿਟੀ ਬਣਦੀ ਹੈ ਇਹ ਰੋਣ ਨੂੰ ਅੱਡ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ ਜੇ ਲੇਖਾ ਇਹਨਾਂ ਦੇ ਵਿੱਚ ਵੀ ਹੈ ਜੇ ਲਿਖਾ ਨਾ ਜੇ ਰਿਸ਼ਤਾ ਕਰਾਇਆ ਹੋ ਗਿਆ ਤਾਂ ਉਹਦਾ ਅੰਦਰੋਂ ਕਰਾਇਆ ਹੈ ਰਿਸ਼ਤਾ ਜਿਵੇਂ ਸਾਥੀ ਖੰਡ ਤੇ ਸਾਡਾ ਮਨ ਕਰਾਇਆ ਗਿਆ ਨਾ ਹੁਣ ਕੱਢਦੇ ਨਾ ਉਥੋਂ ਕਰਾਇਆ ਕਰਦੇ ਨੇ ਟੇੜ ਫਿਰ ਵਿੱਚ ਟੇੜ ਕਹਿੰਦਾ ਮੇਰਾ ਮਨ ਟੇੜ ਟੇੜ ਪੈ ਗਈ ਨਾ ਜੀ ਮਨ ਫਟ ਗਿਆ ਫਟਿਆ ਹੋਇਆ ਫਿਰ